ਸੋ ਆਪਾਂ ਉਸ ਸਤਿਗੁਰ ਦੀ ਯਾਦ ਵਿੱਚ ਬੈਠੇ ਹਾਂ ਦਾਸ ਨੇ ਆਪਣੀ ਸੰਥਿਆ ਸੁਣਾਈ ਹੈ ਇੱਕ ਛੋਟੀਆਂ ਜੀਆਂ ਲੈਣਾ ਸਤਿਗੁਰੂ ਜਗਜੀਤ ਸਿੰਘ ਜੀ ਦੇ ਪਰਥਾਏ ਗੀਤ ਕਹਿ ਕੇ ਸਮਾਪਤ ਕਰਦਾ ਹਾਂ ਕਿ ਸਤਿਗੁਰੂ ਜਗਜੀਤ ਸਿੰਘ ਜੀ ਇਸ ਸੰਸਾਰ ਵਿੱਚ ਆਏ ਹਨ ਭਾਵੇਂ ਦਾਸ ਨੂੰ ਗਾਉਣਾ ਤੇ ਬੜਾ ਮੁਸ਼ਕਲ ਜਿਹਾ ਲੱਗਦਾ ਹੈ ਪਰ ਫਿਰ ਵੀ ਇੱਕ ਗੀਤ ਕਹਿ ਕੇ ਸਮਾਪਤ ਕਰਦਾ ਹਾਂ ਕਿ ਸਤਿਗੁਰੂ ਜਗਜੀਤ ਸਿੰਘ ਜੀ ਇਸ ਸੰਸਾਰ ਤੇ ਆਏ ਹਨ ਕਿਵੇਂ ਕਿਰਪਾ ਕਰਦੇ ਹਨ ਤੇ ਕਿੱਥੇ-ਕਿੱਥੇ ਬਖਸ਼ਿਸ਼ ਕਰਦੇ ਹਨ ਬਈ ਦੇਸ਼ ਦੇ ਉਧਾਰ ਵਾਸਤੇ ਗੁਰੂ ਜਗ ਜੀਤ ਜਗ ਉਤੇ ਆਏ ਬਈ ਦੇਸ਼ ਦੇ ਉਧਾਰ ਵਾਸਤੇ ਬੇੜੇ ਡੁੱਬਦੇ ਨੇ ਬੱਲੇ ਓਲੇ ਲਾਏ ਬਈ ਦੇਸ਼ ਦੇ ਉਧਾਰ ਵਾਸਤੇ ਗੁਰੂ ਜਗ ਜੀਤ ਜਗ ਉਤੇ ਆਏ ਸ਼ਾਂਤੀ ਦੇ ਪੁੰਜੀ ਇਹ ਗੁਰੂ ਅਵਤਾਰਿਆ ਆ ਗਿਆ ਅਕਾਲ ਵਾਲੀ ਬਨ ਸੰਸਾਰਿਆ ਚੱਲੇ ਨਹੀਂ ਉਹ ਜਾਂਦੀ ਇਹਦੀ ਚਲਕ ਨਰਾਨੀ ਏ ਚੱਲੀ ਨਹੀਂ ਉਹ ਜਾਂਦੀ ਇਹਦੀ ਚਲਕ ਨਰਾਨੀ ਏ ਵੇਖ ਖੇੜ ਪੈਣ ਫੁੱਲ ਮਰ ਜਾਏ ਬਈ ਦੇਸ਼ ਦੇ ਉਦਾਰ ਵਾਸਤੇ ਗੁਰੂ ਜਗ ਜੀਤ ਜਗ ਉਤੇ ਆਏ ਬਈ ਦੇਸ਼ ਦੇ ਉਦਾਰ ਵਾਸਤੇ ਸਾਧ ਸੰਗਤ ਸੌਰੀ ਮੈਥੋਂ ਗਲਤੀ ਹੋ ਗਈ ਮੈਂ ਸੋਚਿਆ ਕਿ 845 ਹੈ 825 ਲਿਖੇ ਨੇ ਸੌਰੀ ਮੈਂ ਬੰਦ ਕਰਦਾ ਹਾਂ ਭਾਵੇਂ ਸਤਿਗੁਰੂ ਜੀ ਦਾ ਹੀ ਗੀਤ ਹੈ ਪਰ ਮੈਂ ਸਾਧ ਸੰਗਤ ਜੀ ਉਲੰਘਣਾ ਬਹੁਤ ਥੋੜੀ ਕਰਦਾ ਲੇਕਿਨ ਮੈਥੋਂ ਬਹੁਤ ਭਾਰੀ ਗਲਤੀ ਹੋਈ ਹੈ ਸੰਥਿਆ ਸੁਣਾਉਂਦਿਆਂ ਚੰਗੀ ਤਰ੍ਹਾਂ ਆਪ ਜੀ ਦਾ ਹੁਕਮ ਜੋ ਲਿਖਿਆ ਨਹੀਂ ਵੇਖ ਸਕਿਆ ਸੋ ਦਾਸ ਤੋਂ ਸੰਥਿਆ ਸੁਣਾਉਂਦਿਆਂ ਬੇਅੰਤ ਤਰੁੱਟੀਆਂ ਰਹਿ ਗਈਆਂ ਹੋਣਗੀਆਂ ਸਤਿਗੁਰੂ ਜਗਜੀਤ ਸਿੰਘ ਜੀ ਤੋਂ ਮੈਂ ਇਹੀ ਮੰਗਦਾ ਹਾਂ ਸਾਧ ਸੰਗਤ ਚ ਕਿ ਪਹਿਲਾਂ ਮੇਰੇ ਤੇ ਹੀ ਕਿਰਪਾ ਕਰਨ ਕਿ ਮੈਂ ਉਹਦਾ ਹੁਕਮ ਮੰਨ ਸਕਾਂ ਸੋ ਸਾਰੀ ਸਾਧ ਸੰਗਤ ਵਾਸਤੇ ਵੀ ਮੈਂ ਸਤਿਗੁਰ ਦੇ ਚਰਨਾਂ ਵਿੱਚ ਅਰਜ ਕਰਦਾ ਕਿ ਸਤਿਗੁਰ ਜੀ ਦਾ ਹੁਕਮ ਆਵੇ ਅਸੀਂ ਮੰਨੀਏ ਜਾਂ ਸਤਿਗੁਰੂ ਹੀ ਸਾਥੋਂ ਮਨਾ ਸਕਦਾ ਹੈ ਸੋ ਆਪ ਜੀ ਨੂੰ ਗੁਰੂ ਨਾਨਕ ਸਤਿਗੁਰੂ ਜਗਜੀਤ ਸਿੰਘ ਜੀ ਦੇ ਜਨਮ ਅਵਤਾਰ ਖੁਸ਼ੀ ਦੀ ਲੱਖ ਲੱਖ ਵਧਾਈ ਹੋਵੇ ਦਾਸ ਦੀ ਸੰਥਿਆ ਗਲਤੀ ਅਨਸੁਣੀ ਕਰਨੀ ਤੇ ਜੇ ਕੋਈ ਚੰਗਾ ਲੱਗਿਆ ਹੋਵੇ ਤੇ ਦਾਸ ਦੀ ਝੋਲੀ ਵਿੱਚ ਸ਼ੁਕਰੀਆ ਪਾਉਣਾ ਸੋ ਦਾਸ ਆਪ ਸਾਧ ਸੰਗਤ ਜੀ ਦਾ ਬਹੁਤ ਹੀ ਧੰਨਵਾਦੀ ਹਾਂ ਦਿਲ ਵਿੱਚ ਮੰਗ ਸੀ ਪਰ ਸਾਧ ਸੰਗਤ ਇਸ ਸੰਸਾਰ ਦੀਆਂ ਮਜਬੂਰੀਆਂ ਲੋੜਾਂ ਮੰਗਾਂ ਤੇ ਕੁਝ ਉਹ ਮਜਬੂਰੀਆਂ ਜਿਹੜੀਆਂ ਕਹਿਣ ਤੋਂ ਬਾਹਰੀਆਂ ਹਨ ਮਜਬੂਰ ਕਰਦੀਆਂ ਨੇ ਸਾਧ ਸੰਗਤ ਤੋਂ ਦੂਰ ਰੱਖਦੀਆਂ ਨੇ ਸੋ ਸਤਿਗੁਰੂ ਜਗਜੀਤ ਸਿੰਘ ਕਿਰਪਾ ਕਰਨ ਇਹੋ ਜੀ ਕਿਸੇ ਨੂੰ ਕੋਈ ਮਜਬੂਰੀ ਨਾ ਪਵੇ ਕਿ ਜਿਹੜਾ ਸਾਧ ਸੰਗਤ ਵਿੱਚ ਨਾ ਆ ਸਕੇ ਸੋ ਦਾਸ ਇਹਨਾਂ ਕੁਝ ਕਹਿੰਦਾ ਖਿਮਾ ਦਾ ਜਾਚ ਕਹਿ ਪ੍ਰਬੰਧਕਾਂ ਤੋਂ ਫਿਰ ਮਾਫੀ ਮੰਗਾਗਾ ਤੇ ਸਾਧ ਸੰਗਤ ਤੋਂ ਕਿ ਖਮਾ ਕਰਨਾ ਸਮਾਂ ਬਹੁਤ ਹੋ ਗਿਆ ਸਤਿ ਸ੍ਰੀ ਅਕਾਲ